ਤਪ ਪ੍ਰਸਾਦ ਪੁਜੰਗ ਪਰਿਆਤ ਛੰਦ ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ਨ ਮੋਹੰ ਨ ਕ੍ਰੋਹੰ ਨ ਦ੍ਰੋਹੰ ਨ ਦਵੈਖੰ ਨ ਕਰਮੰ ਨ ਪਰਮੰ ਨ ਜਨਮੰ ਨ ਜਾਤੰ ਨ ਮਿੱਤਰੰ ਨ ਸਤਰੰ ਨ ਪਿਤਰੰ ਨ ਮਾਤੰ ਨ ਨੇਹੰ ਨ ਗੇਹੰ ਨ ਕਾਮੰ ਨ ਤਾਮੰ ਨ ਪੁੱਤਰੰ ਨ ਮਿੱਤਰੰ ਨ ਸਤਰੰ ਨ ਭਾਮੰ ਅਲੇਖੰ ਅਪੇਖੰ ਅਜੂਨੀ ਸਰੂਪੰ ਸਦਾ ਸਿੱਧ ਦਾ ਬੁੱਧ ਦਾ ਬਿਰਦ ਰੂਪੰ ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਕਹਾਂ ਬਾਸਤਾ ਕਉ ਫਿਰੈ ਨ ਪੇਖੰ ਕਹਾਂ ਨਾਮ ਕਉ ਕਹਾਂ ਕਹਿ ਕਹਾਵੈ ਕਹਾਂ ਕਹਿ ਬਖਾਨੋ ਕਹੈ ਮੈਂ ਨ ਆਵੈ ਨ ਰੋਗੰ ਨ ਸੋਗੰ ਨ ਮੋਹੰ ਨ ਮਾਤੰ ਨ ਕਰਮੰ ਨ ਪਰਮੰ ਨ ਜਨਮੰ ਨ ਜਾਤੰ ਅਦਵੈਖੰ ਅਪੇਖੰ ਅਜੂਨੀ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਪ੍ਰੇਯੰ ਪਰਾ ਪਰਮ ਪ੍ਰਗਿਆ ਪ੍ਰਕਾਸ਼ੀ अशेदं अशय आद अद्वय अविनाशी न जातं न पातं न रूपं न रंगे नमो आद अपंगे नमो आद अपंगे किते कृष्ण से कीट कोटा उपाय उसारे गड़े फेरे मेटे बनाए अगाधे अपय आद अद्वय अविनाशी परेयं परा परम पूर्ण प्रकाशी न आदं न व्यादं अगाधं स्वरूपे अखंडत प्रताप आदि अशय विभूते न जन्मं न मरणं न वर्णं न व्यादे अखंडे प्रचंडे अदंडे असादे न नेहं न गेहं सनेहं सनाते उदंडे अमंडे प्रचंडे परमाथे न जाते न पाते न सत्रे न मित्रे सुपूते पविखे पवाने अचित्रे न रायं न रङ्गं न रूपं न रेखं न लोभं न चोभं अपूतङ्ग न शत्रं न मित्रं ननेहिं न गेहं सदैवं सदा सर्वत्र स्नेहं न कामं न क्रोधं न लोभं न मोहं अजुनि अशय आद अद्वय अजोहं न जन्मं न मरणं न वर्णं न व्यादं न रोगं न सोगं अपै निर्विखादं अछेदं अपेदं अकर्मं अकालं अखण्डं अपण्डं प्रचण्डं अपालं न तातं न मातं न जातं न कायं न नेहं न गेहं न परमं न पायं न रूपं न पूपं न कायं न कर्मं न त्रासं न प्रासं न पेदं न परमं सदैवं सदा सिद्ध बिर्दं स्वरूपे नमो एकरूपे नमो एकरूपे निरुक्तं प्रवा आद अनुक्त प्रतापे अयुक्त अशय आद अविक्ते अथापि विपोक्त अशय आद अशय स्वरूपे नमो एक रूपे नमो एक रूपे न नेहं न गेहं न शोकं न साकं परेयं पवित्रं पुनीतं अतात्कं न जातं न पातं न मित्रं न मंत्रे नमो एकतंत्रे नमो एकतंत्रे न तर्मं न परमं न सर्मं न साके न बर्मं न चर्मं न कर्मं न बाके न सत्रं न मित्रं न पुत्रं स्वरूपे नमो आदरूपे नमो आदरूपे कहूँ कंज के मंज के परम पूले कहूँ रंक के राज के धर्म लूले कहूँ देश के पेश के धर्मता तामे कहूँ राज के साज के बाजता में कहूँ अक्षर के पच्छर के सिद्ध साधे कहूँ सिद्ध के बुद्ध के बिरद ला दे कहूँ अंग के रंग के संग देखे कहूँ जंग के रंग के रंग पेखे कहूँ धर्म के कर्म के हर्म जाने कहूँ धर्म के कर्म के परम माने कहूँ चार चेष्टा कहूँ चित्र रूपं कहूँ परम प्रज्ञा कहूँ सर्वपूपं कहूँ ने ग्रेहं कहूँ देह दोखं कहूँ औषधि रोग को शोक शोकं कहूँ देव विद्या कहूँ दैत्यवानी कहूँ जच गंधर्व किन्नर कहानी कहूँ राजसी शांत की तामसी हो कहूँ जोग विद्या तरे तापसी हो कहूँ रोग रहता कहूँ जोग जुगतंग कहूँ पूम की पोक्त में परम पोक्तंग कहूँ देव कन्या कहूँ दानवी हो कहूँ जक्ष विद्या तरे मानवी हो कहूँ राजसी हो कहूँ राजकन्या कहूँ श्रेष्ठ की पृष्ठ की रेष्ठ पन्या कहूँ वेद विद्या कहूँ व्योम बानी कहूँ को की काब कथा कहानी कहूँ अद्दर सारंग को पद्दर रूपं को मद्रवाणी को छिद्र स्वरूपं कहूँ वेद विद्या कहूँ काव रूपं कहूँ चेष्टाचार चित्र स्वरूपं कहूँ परम पुराण को पार पावै कहूँ बैठ कुरान के गीत गावै कहूँ शुद्ध सेखं को ब्रह्म धर्मं कहूँ वृद्ध कहूँ बाल कर्मं कहूँ ज्वाल स्वरूपं जरा रहत देहं कहूँ नेह देहं कहूँ त्याग गृहं कहूँ जोग पोगं कहूँ रोग रागं कहूँ रोग रहता कहूँ भोग त्यागं कहूँ राज साजं कहूँ राज रीतं कहूँ पूर्ण प्रज्ञा कहूँ परम प्रीतं कहूँ आरवी तोर की पारसी हो कहूँ पहलवी पास्तवी संस्कृति हो कहूँ देश पाख्या कहूँ देव बानी कहूँ राज विद्या कहूँ राजतानी कहूँ मंत्र विद्या कहूँ तंत्र सारंग ਕਉ ਜੰਤਰੀ ਤੰ ਕਉ ਸ਼ਸਤਰ ਧਾਰੰ ਕਉ ਹੋਮ ਤੂਜਾ ਕਉ ਦੇਵੀ ਅਰਚਾ ਕਉ ਪਿੰਗੁਲਾ ਚਾਰਣੀ ਗੀਤ ਚਰਚਾ ਕਉ ਬੀਨ ਵਿਦਿਆ ਕਉ ਗਾਨ ਗੀਤੰ ਕਉ ਮਲੇਸ਼ ਪਾਖਿਆ ਕਉ ਬੇਦ ਰੀਤੰ ਕਉ ਨਿਰਤ ਵਿਦਿਆ ਨਾਗ ਨਾਗਬਾਨੀ ਕਉ ਗਾਰੜੂ ਗੂੜ ਕਥਾ ਕਹਾਣੀ ਕਉ ਅਛਰਾ ਪਛਰਾ ਮਛਰਾ ਹੋ ਕਉ ਵੀਰ ਵਿਦਿਆ ਅਪੂਤੰ ਪ੍ਰਵਾਹੋ ਕਉ ਸ਼ੈਲ ਸ਼ਾਲਾ ਤਰੇ ਛੱਤਰ ਧਾਰੀ ਕਹੂੰ ਰਾਜ ਸਾਜੰ ਤੇ ਰਾਜਾ ਤਿਕਾਰੀ ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਅਸ਼ੇਦੀ ਅਸ਼ੈ ਆਦਿ ਅਦਵੈ ਵਿਧਾਤਾ न त्रस्तं न ग्रस्तं समस्तं स्वरूपे नमस्तं नमस्तं तुअस्तं अपूते ਤਪਰਸਾਦੇ ਪਾਦੜੀ ਸ਼ਬਦ ਅਵਯਕਤ ਤੇਜ ਅਨਪਉ ਪ੍ਰਕਾਸ਼ ਅਸ਼ੈ ਸਰੂਪ ਅਦਵੈ ਅਨਾਸ ਅਨਤੁੱਟ ਤੇਜ ਅਨਖੁੱਟ ਪੰਡਾਰ ਦਾਤਾ ਦੁਰੰਤ ਸਰਬੰਗ ਪ੍ਰਕਾਸ਼ ਅਨਪੂਤ ਤੇਜ ਅਨਛਿਜ ਗਾਤ ਕਰਤਾ ਸਦੀਵ ਹਰਤਾ ਸਨਾਤ ਆਸਨ ਅਡੋਲ ਅਨਪੂਤ ਕਰਮ ਦਾਤਾ ਦਇਆਲ ਅਨਪੂਤ ਧਰਮ ਜੈ ਸੱਤਰ ਮਿੱਤਰ ਨਹੀਂ ਜਨਮ ਜਾਤ ਜੇ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜੇ ਕਰਮ ਭਰਮ ਨਹੀਂ ਧਰਮ ਧਿਆਨ ਜੇ ਨੇਹਗੇ ਨਹੀਂ ਬਿਉਤਬਾਨ ਜੇ ਜਾਤ ਪਾਤ ਨਹੀਂ ਸੱਤਰ ਮਿੱਤਰ ਜੇ ਨੇਹਗੇ ਨਹੀਂ ਚਿਹਨ ਚਿੱਤਰ ਜੇ ਰੰਗ ਰੂਪ ਨਹੀਂ ਰਾਗ ਰੇਖ ਜੇ ਜਨਮ ਜਾਤ ਨਹੀਂ ਭਰਮ ਪੇਖ ਜੇ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹਗੇ ਨਹੀਂ ਪਿਤਰ ਮਾਤ ਜੇ ਨਾਮ ਥਾਮ ਨਹੀਂ ਬਰਗ ਵਿਆਦ ਜੈ ਰੋਗ ਸੋਗ ਨਹੀਂ ਸੱਤਰ ਸਾਲ ਜੈ ਤਰਾਸ ਵਾਸ ਨਹੀਂ ਦੇਹਨਾਸ ਜੈ ਆਦਿ ਅੰਤ ਨਹੀਂ ਰੂਪ ਰਾਸ ਜੈ ਰੋਗ ਸੋਗ ਨਹੀਂ ਜੋਗ ਜੁਗਤ ਜੈ ਤਰਾਸ ਆਸ ਨਹੀਂ ਭੂਮੇ ਭੋਗਤੇ ਜੈ ਕਾਲ ਬਿਆਲ ਕਟਿਓ ਨ ਅੰਗ ਅਸ਼ੈ ਅਸਰੂਪ ਅਖੈ ਅਪੰਗ ਜੈ ਨੇਤ ਨੇਤ ਉਚਰੰਤ ਬੇਦ ਜੈ ਅਲਖ ਰੂਪ ਕਥਤ ਕਤੇਵ ਜੈ ਅਲਖ ਰੂਪ ਆਸਨ ਅਡੋਲ ਜੈ ਅਮਿਤ ਤੇਜ ਅਸ਼ੈ ਅਤੋਲ ਜੈ ਧਿਆਨ ਕਾਜ ਮਨ ਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਥੀਤ ਕਾਮ ਬਰਖਾ ਸੰਤ ਕਈ ਕਲਪ ਇੱਕ ਆਸਨ ਬਿਤੰਤ ਕਈ ਯਤਨ ਯੋਗ ਵਿਦਿਆ ਵਿਚਾਰ ਸਾਧਨ ਤਦ ਪਾਵਤ ਨਾ ਪਾਰ ਕਈ ਉਰਦਬਾ ਦੇਸਨ ਪਰਮੰਤ ਕਈ ਉਰਦ ਮਦ ਪਾਵਕ ਚੁਲੰਤ ਕਈ ਸਿਮ੍ਰਿਤ ਸਾਸਤਰ ਉਚਰੰਤ ਵੇਦ ਕਈ ਕੋਕ ਕਾਵ ਕਥਤ ਕਤੇਵ ਕਈ ਅਗਨ ਹੋਤਰ ਕਈ ਪਉਨ ਹਾਰ ਕਈ ਕਰਤ ਕੋਟ ਮ੍ਰਿਤ ਕੋ ਹਾਰ ਕਈ ਕਰਤ ਸਾਪ ਪੈ ਪੱਤਰ ਪਛ ਨਹੀਂ ਤਦ ਪਦੇਵ ਹੋਵਤ ਪ੍ਰਤਖ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀਤ ਕਹੂ ਵੇਦ ਰੀਤ ਜਗ ਆਦਿ ਕਰਮ ਅਗਨ ਹੋਤਰ ਕਹੂ ਤੀਰਥ ਧਰਮ ਕਈ ਦੇਸ਼ ਦੇਸ਼ ਪਾਖਾ ਰਟੰਤ ਕਈ ਦੇਸ਼ ਦੇਸ਼ ਵਿਦਿਆ ਪੜੰਤ ਕਈ ਕਰਤ ਭਾਂਤ ਪਾਂਤਨ ਵਿਚਾਰ ਨਹੀਂ ਨੈਕ ਤਾਸ ਪਾਜਤ ਨ ਪਾਰ ਕਈ ਤੀਰਥ ਤੀਰਥ ਪਰਮ ਸੋ ਪਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਬੀਰ ਵਿਦਿਆ ਵਿਚਾਰ ਨਹੀਂ ਤਦ ਪਤਾਸ ਪਾਜਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮਰ ਸਾਸਤਰ ਉਚਰ ਸੋ ਕਰਮ ਨਿਵਲੀ ਯਾਦ ਕਰਮ ਕਹੂੰ ਅਸਦਾਨ ਕਹੂੰ ਅਸਮੇਦ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਦ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਤੂਪ ਦੀਪ ਕਉਂ ਅਰਗ ਦਾਨ ਕਉਂ ਪਿਤਰ ਕਰਮ ਕਉਂ ਬੇਦਰੀਤ ਕਉਂ ਨਿਰ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਤਰ ਸਿਮ੍ਰਿਤ ਉਚਾਰ ਕਈ ਭਾਇਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਬਾਸ ਕਈ ਪਰਮਤ ਦੇਸ ਦੇਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਲਟਕੰਤ ਜਾਪ ਕਈ ਜਪਤ ਜੋਗ ਕਲਪੰ ਪਰਜੰਤ ਨਹੀਂ ਤਦ ਬਤਾਸ ਪਾਇ ਤਨੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦ ਪਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਖਤ ਨਹੀਂ ਪਰਤ ਪਾਨ ਬਹੁ ਕਰਤ ਹੋਮ ਅਰ ਜਗਦਾਨ ਬਿਨ ਏਕ ਨਾਮ ਏਕ ਚਿਤ ਲੀਨ ਫੋਕਟੋ ਸਰਵ ਧਰਮਾ ਮਹੀਨ